ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਛਤਰ ਛਾਇਆ ਹੇਠ ਹੋਲੇ ਦਾ ਪਾਵਨ ਪੁਰਬ ਮਨਾਉਣ ਵਾਸਤੇ ਦੇਸ਼ ਦਸਾਂਤਰਾਂ ਤੋਂ ਜੁੜੀ ਹੋਈ ਸਮੂਹ ਨਾਮਧਾਰੀ ਸਾਧ ਸੰਗਤ ਜੀਓ ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਹੋਲਾ ਤਰਬੇਣੀ ਦਾ ਪੁਰਬ ਹੈ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਨਮ ਦਿਵਸ ਸਤਿਗੁਰੂ ਬਾਲਕ ਸਿੰਘ ਜੀ ਦਾ ਵੀ ਪ੍ਰਕਾਸ਼ ਦਿਵਸ ਤੇ ਸਾਡੇ ਇਤਿਹਾਸ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਘਟਨਾਵਾਂ ਜਿਨ੍ਹਾਂ ਤੋਂ ਸਾਨੂੰ ਇਹ ਹੋਲਾ ਯਾਦ ਕਰਵਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਹੋਲੀਆਂ ਮਨਾਈਆਂ ਜਾਂਦੀਆਂ ਸਨ ਔਰ ਉਹਨਾਂ ਹੋਲੀਆਂ ਦਾ ਜਿਹੜਾ ਰੂਪ ਸੀ ਉਹ ਕੋਈ ਬਹੁਤ ਵਧੀਆ ਨਹੀਂ ਸੀ ਜਿਸ ਵਾਸਤੇ ਦਸਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਇਹਨੂੰ ਇੱਕ ਵਿਲੱਖਣ ਸਰੂਪ ਇੱਕ ਜੰਗੀ ਤਿਆਰੀ ਦਾ ਵੀ ਤਿਉਹਾਰ ਸੀ ਇੱਕ ਰਿਹਰਸਲ ਵੀ ਸੀ ਆਉਣ ਵਾਲੇ ਸਮੇਂ ਦੇ ਜਿਹੜੇ ਭਿਆਨਕ ਜੰਗ ਯੁੱਧ ਖਾਲਸੇ ਨੂੰ ਕਰਨੇ ਪੈਣੇ ਸੀ ਗੁਰੂ ਸਾਹਿਬ ਨੇ ਉਹਦੀ ਤਿਆਰੀ ਵੀ ਇਸ ਤਿਉਹਾਰ ਦੇ ਨਾਲ ਜੋੜ ਕੇ ਕੀਤੀ ਇਹ ਇੱਕ ਚਾਓ ਦਾ ਉਮਾਹ ਦਾ ਤੇ ਹੁਲਾਸ ਦਾ ਤਿਉਹਾਰ ਸੀ ਜਿਹਦੀ ਆਪਣੀ ਨਰਾਲੀ ਸ਼ਬਾ ਸੀ ਔਰ ਸਤਿਗੁਰੂ ਰਾਮ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਪਰੰਪਰਾ ਨੂੰ ਹੋਰ ਵਿਕਸਿਤ ਕਰਨ ਵਾਸਤੇ ਹੋਰ ਅੱਗੇ ਤੋਰਨ ਵਾਸਤੇ ਅਨੰਦਪੁਰ ਸਾਹਿਬ ਦਾ ਜਿਹੜਾ 1867 ਈਸਵੀ 'ਚ ਤੇ 1871 ਈਸਵੀ 'ਚ ਦੋ ਹੋਲੇ ਮਹੱਲੇ ਕੀਤੇ ਉਹਨਾਂ ਦੀ ਬਹੁਤ ਵੱਡੀ ਇਤਿਹਾਸਕ ਮਹੱਤਤਾ ਹੈ ਸਤਿਗੁਰੂ ਜੀ ਦੇ ਤੇਜ ਪ੍ਰਤਾਪ ਤੋਂ ਬਰਤਾਨਵੀ ਸਰਕਾਰ ਭੈ ਭੀਤ ਹੋਈ ਤਾਂ ਫਿਰ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਤੁਸੀਂ ਹੁਣ ਸਾਡੀ ਪੂਰਵ ਆਗਿਆ ਤੋਂ ਬਿਨਾ ਕਿਤੇ ਜਾਓਗੇ ਨਹੀਂ ਚਾਰ ਜਾਂ ਤਿੰਨ ਸਾਲ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜੀ ਨੂੰ ਸ੍ਰੀ ਭੈਣੀ ਸਾਹਿਬ ਵਿਖੇ ਹੀ ਇੱਕ ਕਿਸਮ ਦਾ ਉਹਨਾਂ ਨੇ ਜੂ ਬੰਦ ਜਾਂ ਨਜ਼ਰਬੰਦ ਕਰ ਦਿੱਤਾ ਪਰ ਜਦੋਂ 1867 ਈਸਵੀ ਦਾ ਹੋਲੇ ਦਾ ਪੁਰਬ ਆਉਣਾ ਸੀ ਤਾਂ ਸਤਿਗੁਰੂ ਜੀ ਨੇ ਸਿੰਘਾਂ ਨੂੰ ਭੇਜਿਆ ਕਿ ਜਾਓ ਲਾਟ ਨਾਲ ਵੀ ਗੱਲ ਕਰੋ ਲੁਧਿਆਣੇ ਵਾਲਿਆਂ ਨੂੰ ਵੀ ਦੱਸ ਦਿਓ ਕਿ ਅਨੰਦਪੁਰ ਸਾਹਿਬ ਦਾ ਹੋਲਾ ਹੈ ਔਰ ਖਾਲਸਾ ਜਾਏਗਾ ਹੁਣ ਅਸੀਂ ਕਿਸੇ ਦੇ ਰੋਕਿਆਂ ਰੁਕਾਂਗੇ ਨਹੀਂ ਤਾਂ ਸਰਕਾਰ ਨੂੰ ਫਿਰ ਆਪਣਾ ਨਮੋਸ਼ੀ ਕੱਢਣ ਵਾਸਤੇ ਮਨਜ਼ੂਰੀ ਵੀ ਦੇਣੀ ਪਈ ਕਿ ਠੀਕ ਹੈ ਬਾਬਾ ਸਾਹਿਬ ਉੱਥੇ ਜਾ ਸਕਦੇ ਨੇ ਅਸੀਂ ਸਾਰਾ ਪ੍ਰਬੰਧ ਜਿਹੜਾ ਨਾ ਉਹ ਕਰਾਂਗੇ ਔਰ ਜਦੋਂ ਸਤਿਗੁਰੂ ਜੀ ਉੱਥੇ ਪਹੁੰਚੇ ਨੇ ਸੰਤ ਇੰਦਰ ਸਿੰਘ ਜੀ ਚੱਕਰਵਰਤੀ ਲਿਖਦੇ ਨੇ ਕਿ ਚੜਿਆ ਏ ਦਾਲ 20 30 ਹਜ਼ਾਰ ਦਾ ਸਾਗਰ ਦੇ ਵਾਂਗ ਪੰਥ ਠਾਠਾ ਮਾਰਦਾ ਘਟੋ ਘੱਟ 30 ਹਜ਼ਾਰ ਦੀ ਸੰਖਿਆ ਉਸ ਵੇਲੇ ਸਤਿਗੁਰੂ ਜੀ ਦੇ ਨਾਲ ਨਾਮਧਾਰੀ ਸਾਧ ਸੰਗਤ ਦੀ ਔਰ ਮੈਕਨਵ ਕਮਿਸ਼ਨਰ ਸੀ ਡਿਪਟੀ ਕਮਿਸ਼ਨਰ ਸੀ ਹੁਸ਼ਿਆਰਪੁਰ ਦਾ ਪੰਜਾਬ ਦਾ ਆਈਜੀ ਪੁਲਿਸ ਸੀ ਬਹੁਤ ਸਾਰੇ ਅਧਿਕਾਰੀ ਵੀ ਉੱਥੇ ਇਕੱਠੇ ਹੋਏ ਕਿਉਂਕਿ ਜਿਹੜੇ ਪੁਜਾਰੀ ਸਨ ਤਖਤਾਂ ਦੇ ਜਿਹੜੇ ਸਿੱਖਾਂ ਦੀਆਂ ਹੁਕਮਰਾਨ ਧਾਰਮਿਕ ਅਹੁਦੇਦਾਰ ਲੋਕ ਸਨ ਉਹ ਸਰਕਾਰ ਦੇ ਹੱਥ ਠੋਕੇ ਸਨ ਤੇ ਜਿਵੇਂ ਸਰਕਾਰ ਉਹਨਾਂ ਨੂੰ ਕਹਿੰਦੀ ਸੀ ਨਾ ਉਵੇਂ ਉਹ ਕਹਿ ਦਿੰਦੀ ਸੀ ਪੁਜਾਰੀਆਂ ਵੱਲੋਂ ਪਹਿਲਾਂ ਇਹ ਕਿਹਾ ਗਿਆ ਕਿ ਕੂਕੇ ਸਾਡੇ ਤਖਤ ਮੱਲ ਲੈਣਗੇ ਔਰ ਜਦੋਂ ਕਮਿਸ਼ਨਰ ਨੇ ਪੁਜਾਰੀਆਂ ਦਾ ਉਹ ਖਦਸ਼ਾ ਦੱਸਿਆ ਕਿ ਉਹ ਕਹਿੰਦੇ ਨੇ ਕਿ ਇੰਨੀ ਵੱਡੀ ਗਿਣਤੀ 'ਚ ਇੱਥੇ ਸਿੰਘ ਜਿਹੜੇ ਆਏ ਨੇ ਇਹ ਇਹ ਸਾਡਾ ਤਖਤ ਮੱਲਣਗੇ ਉਹਨਾਂ ਨੇ ਕਿਹਾ ਕਿ ਅਸਾਂ ਮੱਲਣਾ ਕੀ ਏ ਅਸੀਂ ਤਾਂ ਦਾਅਵੇ ਛੱਡ ਦਿੱਤੇ ਨੇ ਦੁਨੀਆ ਦੇ ਨਾਲੋਂ ਤੇ ਸਭ ਕੁਝ ਉਸ ਅਕਾਲ ਪੁਰਖ ਦੀ ਰਜਾ ਨੂੰ ਸਮਰਪਿਤ ਕਰ ਦਿੱਤਾ ਫਿਰ ਉਹ ਕਹਿੰਦਾ ਬਾਬਾ ਸਾਹਿਬ ਇਹਨੇ ਸਿੰਘ ਇੱਥੇ ਆ ਕੇ ਬਹੁਤ ਜ਼ਿਆਦਾ ਆਏ ਹੋ ਤਾਂ ਉਹਨਾਂ ਨੇ ਆਖਿਆ ਘਰ ਦਾ ਇੱਕ ਅੱਧਾ ਜੀ ਆਇਆ ਏ ਸਾਰੇ ਨਹੀਂ ਆਏ ਔਰ ਫਿਰ ਇਹ ਵੀ ਉੱਥੇ ਜ਼ਿਕਰ ਹੈ ਇਤਿਹਾਸ ਦੇ ਵਿੱਚ ਕਿ ਉਹਨੇ ਪੁੱਛਿਆ ਸਤਿਗੁਰੂ ਜੀ ਨੂੰ ਉਸ ਵੇਲੇ ਨਾਮਧਾਰੀ ਮਸਤਾਨਿਆਂ ਦੀ ਬੜੀ ਚਰਚਾ ਸੀ ਵੀ ਸੂਤਰ ਕਿਸ ਤਰ੍ਹਾਂ ਪੈਂਦਾ ਹੈ ਔਰ ਸਿੰਘ ਮਸਤਾਨੇ ਕਿਸ ਤਰ੍ਹਾਂ ਹੁੰਦੇ ਨੇ ਤਾਂ ਸਤਿਗੁਰੂ ਜੀ ਨੇ ਉਹ ਮਤਲਬ ਇਸ ਤਰ੍ਹਾਂ ਦੀ ਪ੍ਰਭਾਵਸ਼ਾਲੀ ਔਰ ਮਿਕਨਾਤੀਸ਼ੀ ਸ਼ਖਸੀਅਤ ਕਿ ਕੜੇ ਦੇ ਉੱਤੇ ਠੋਲਾ ਮਾਰਿਆ ਤੇ ਸਾਰੀ ਸੰਗਤ ਨੂੰ ਸੂਤਰ ਪੈ ਗਿਆ ਔਰ ਉਹ ਬੜੇ ਅਚੰਭਤ ਹੋਏ ਆਪਣੇ ਪਰਿਵਾਰਾਂ ਸਮੇਤ ਚਰਨਾਂ ਤੇ ਸਿਰ ਨਵਾ ਕੇ ਸਤਿਗੁਰੂ ਜੀ ਦੀ ਉਹਨਾਂ ਨੇ ਉਹਨਾਂ ਦਾ ਬੰਧਨ ਕੀਤਾ ਔਰ ਅਧਿਕਾਰੀ ਉਹਨਾਂ ਦੀ ਉਸ ਸ਼ਖਸੀਅਤ ਤੋਂ ਕਿ ਜਿਹੜੇ ਕਦੇ ਗੁਰੂ ਨਾਨਕ ਵਰਗੇ ਜਾਪਦੇ ਸਨ ਕਦੇ ਦਸਵੇਂ ਪਾਤਸ਼ਾਹ ਵਰਗੇ ਜਾਪਦੇ ਸਨ ਉਹ ਭੈ ਭੀਤ ਹੋਏ ਔਰ ਉਹਨਾਂ ਦੇ ਮਨਾਂ 'ਚ ਇਹ ਖਦਸ਼ਾ ਬਹਿ ਗਿਆ ਇਸ ਤੋਂ ਪਹਿਲਾਂ ਵੀ ਜਦੋਂ ਸਤਿਗੁਰੂ ਜੀ ਨੂੰ ਨਜ਼ਰਬੰਦ ਕੀਤਾ ਕਿ ਬਾਬਾ ਜੀ ਤੁਹਾਡੇ ਤੇ ਰੋਕ ਲਾ ਦਿੱਤੀ ਗਈ ਹੁਣ ਕੀ ਕਰੋਗੇ ਉਹਨਾਂ ਨੇ ਆਖਿਆ ਬਿੱਲਿਆ ਤੂੰ ਇੱਕ ਰਾਮ ਸਿੰਘ ਤੋਂ ਤ੍ਰੈ ਤ੍ਰੈ ਰਿਆ ਹੈ ਤਰਬ ਕਰਿਆ ਹੈ ਮੈਂ ਘਰ ਘਰ ਰਾਮ ਸਿੰਘ ਕਰ ਦਿਆਂਗਾ ਔਰ ਉਹ ਗੱਲ ਚੱਲੀ ਉਸ ਤੋਂ ਪਿਛਲੇ ਇਤਿਹਾਸ ਨੇ ਵੇਖਿਆ ਕਿ ਕਦੇ ਸੂਬੇ ਸਿੰਘ ਆ ਰਹੇ ਨੇ ਕਦੇ ਮਸਤਾਨੇ ਸਿੰਘ ਆ ਰਹੇ ਨੇ ਕਦੇ ਹੋਰ ਨਾਮਧਾਰੀ ਪੰਥ ਦੇ ਪ੍ਰਚਾਰਕ ਬੁਲਾਰੇ ਜਥੇਦਾਰ ਉਹ ਪਰੰਪਰਾ ਚੱਲਦੀ ਰਹੀ ਉਸ ਤੋਂ ਬਾਅਦ ਇਹ ਪਿੰਡੀ ਦਾ ਹੋਲਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਛਤਰ ਛਾਇਆ ਤੇ ਇਸ 20ਵੀਂ ਸਦੀ ਦੇ ਤੀਜੇ ਦਹਾਕੇ ਦੇ ਸ਼ੁਰੂ 'ਚ ਹੋਇਆ ਅੰਗਰੇਜ਼ ਡਿਪਟੀ ਕਮਿਸ਼ਨਰ ਕੁਝ ਸਿੰਘਾਂ ਨੇ ਸੰਤ ਭਗਤ ਸਿੰਘ ਜੀ ਦਾਤੇ ਵਾਲੀਏ ਉਹਨਾਂ ਨੂੰ ਮਾੜਾ ਜਿਹਾ ਨਿਵੇਦਨ ਕੀਤਾ ਕਿ ਸ਼ਾਮ ਦੇ ਦੀਵਾਨ 'ਚ ਅੰਗਰੇਜ਼ ਡੀਸੀ ਆਏਗਾ ਸੰਤ ਜੀ ਜੇ ਸੁਰ ਥੋੜੀ ਜੀ ਮੱਧਮ ਰੱਖ ਲਿਓ ਉਹਨਾਂ ਆਖਿਆ ਇਹ ਤੇ ਵੇਲਾ ਹੀ ਦੱਸੇਗਾ ਔਰ ਜਦੋਂ ਡੀਸੀ ਦੀਵਾਨ 'ਚ ਆ ਕੇ ਬਹਿ ਗਿਆ ਸੰਤਾਂ ਨੇ ਸ਼ਬਦ ਚੁੱਕ ਲਿਆ ਭੱਜੇ ਜਾਣ ਫਰੰਗੀ ਵੱਜੇ ਘੁੰਗਰੂ ਔਰ ਉਹ ਆਪਣੀ ਜਿਹੜੀ ਇਨਕਲਾਬੀ ਸਪਿਰਟ ਸੀ ਉਹਦਾ ਉਹਦੇ ਤੋਂ ਭਲੀ ਭਾਂਤ ਜਾਣੂ ਕਰਵਾ ਦਿੱਤਾ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਗੁਰੂ ਹਰੀ ਸਿੰਘ ਜੀ ਦਾ ਸਮਾਂ ਇਹ ਸਤਿਗੁਰੂ ਜੀ ਦਾ ਸਮਾਂ ਤੇ ਬਹੁਤ ਜ਼ਿਆਦਾ ਚੜ੍ਹਦੀ ਕਲਾ ਵਾਲਾ ਸੀ ਗੁਰੂ ਹਰੀ ਸਿੰਘ ਜੀ ਇਹ ਕਿਹਾ ਕਰਦੇ ਸਨ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਤਾਂ ਸ਼ੇਰ ਦਾ ਸਰੂਪ ਸੀ ਉਹ ਸ਼ੇਰ ਦਾ ਅਵਤਾਰ ਸਨ ਔਰ ਮੇਰਾ ਸਰੂਪ ਚੂਹੇ ਦਾ ਸਰੂਪ ਏ ਤੇ ਮੈਂ ਥੱਲਿਓਂ ਥੱਲਿਓਂ ਇਹਨਾਂ ਦੀਆਂ ਜੜਾਂ ਕੁਤਰ ਦਿਆਂਗਾ ਇਹਨਾਂ ਫਰੰਗੀ ਹਾਕਮਾਂ ਦੀਆਂ ਬਿੱਲਿਆਂ ਦੀਆਂ ਲੰਗਰ ਚੱਲਿਆ ਸੰਗਤ ਦੂਰ ਦਸ਼ਾਂਤਰੋਂ ਹਰਨਾਮ ਸਿੰਘ ਬਗਲੀ ਵਾਲਾ ਲਿਖਦੇ ਨੇ ਕਿ ਭੈਣੀ ਮਿਲੂ ਰੋਟੀ ਲੋਕੀ ਗੀਤ ਗਾਉਂਦੇ ਸਾਰਾ ਓਟੂ ਨੌਰ ਤੇ ਹਾਂਸੀ ਹਸਾਰ ਭਾਈ ਕੁੱਲ ਬਾਗੜ ਇੱਥੇ ਆ ਗਿਆ ਔਰ ਲੰਗਰ ਨਹੀਂ ਖਤਮ ਹੋਇਆ ਮਾਤਾ ਜੀਉਣ ਕੌਰ ਜੀ ਦੀ ਕਿਰਪਾ ਗੁਰੂ ਹਰੀ ਸਿੰਘ ਜੀ ਦੀ ਕਿਰਪਾ ਤੇ ਬਾਅਦ ਵਿੱਚ ਉਹ ਆਖਣ ਲੱਗਾ ਜੇ ਕਹੋ ਮਿੰਟ ਗੁਮਰੀ ਦੀ ਬਾਰ ਤੇ ਲੈਲਪੁਰ ਦੀ ਬਾਰ ਤੇ ਤੁਹਾਡੇ ਲੰਗਰ ਵਾਸਤੇ ਕੁਝ ਮਰਬੇ ਗੁਰੂ ਹਰੀ ਸਿੰਘ ਜੀ ਨੇ ਆਖਿਆ ਇਹ ਤੇ ਸਾਡੇ ਨੇ ਜੇ ਕੋਈ ਦੇਣਾ ਹੀ ਤਾਂ ਵਿਲਾਇਤ ਚੋਂ ਦੇ ਸਕਦਾ ਹੈ ਸਾਨੂੰ ਉਹ ਆਂਦਾ ਜੀ ਉੱਥੇ ਤੇ ਮੇਰਾ ਕਾਨੂੰਨ ਨਹੀਂ ਚੱਲਦਾ ਤੇ ਉਹਨਾਂ ਕਿਹਾ ਇਹ ਸਾਰਾ ਦੇਸ਼ ਸਾਡਾ ਹੈ 10-20 ਮਰਬੇ ਤੇ ਇਥੋਂ ਲੈ ਕੇ ਤੇਰਾ ਅਧਿਕਾਰ ਕਿਉਂ ਮੰਨ ਲਈਏ ਕਿ ਤੂੰ ਸਾਡੇ ਦੇਸ਼ ਦਾ ਮਾਲਕ ਹੈ ਅਸੀਂ ਤੇ ਤੇਰਾ ਅਧਿਕਾਰ ਮੰਨਿਆ ਹੀ ਨਹੀਂ ਸ਼ੁਰੂ ਤੋਂ ਹੀ ਤੈਨੂੰ ਅਸੀਂ ਮਿਥਿਆ ਹੀ ਨਹੀਂ ਕੁਝ ਇਸ ਲਈ ਇਹ ਪਰੰਪਰਾ ਜਿਹੜੀਆਂ ਨੇ ਇਹ ਲਗਾਤਾਰ ਵਿਕਸਿਤ ਹੁੰਦੀਆਂ ਰਹਿੰਦੀਆਂ ਨੇ ਔਰ ਗੁਰੂ ਹਰੀ ਸਿੰਘ ਜੀ ਦੀ ਸ਼ਖਸੀਅਤ ਕਿੱਡੀ ਨਿਰਮਾਣ ਸ਼ਖਸੀਅਤ ਸੀ ਭਾਈ ਸੰਤੋਖ ਸਿੰਘ ਜੀ ਦਾ ਸਤਿਗੁਰੂ ਬਲਾਸ ਪੜੋ ਉੱਤਮ ਸਿੰਘ ਜੀ ਰਾਏਸਰ ਵਾਲੇ ਗੁਰੂ ਹਰੀ ਸਿੰਘ ਜੀ ਨੂੰ ਉਹਨਾਂ ਤੋਂ ਕੋਈ ਕਿਸੇ ਵਿਹਾਰ ਵਾਸਤੇ ਉੱਥੇ ਉਹ ਜਾਂਦੇ ਨੇ ਰਾਏਸਰ ਪਿੰਡ ਦੇ ਬਾਹਰ ਰੁਕ ਗਏ ਨੇ ਔਰ ਇਹ ਸੁਨੇਹਾ ਭੇਜਿਆ ਕਿ ਜਾਓ ਬਈ ਕਹਿ ਦਿਓ ਭੈਣੀ ਸਾਹਿਬ ਤੋਂ ਇੱਕ ਮਿਸਤਰੀ ਸਿੰਘ ਆਇਆ ਹੈ ਔਰ ਉਹ ਉਹਦੇ ਨਾਲ ਆ ਕੇ ਉਹਨੂੰ ਕੋਈ ਤੁਹਾਡੇ ਨਾਲ ਕੰਮ ਹੈ ਉਹ ਜਦੋਂ ਆਏ ਬਾਬਾ ਉਤਮ ਸਿੰਘ ਜੀ ਉਹਨਾਂ ਦਰਸ਼ਨ ਕੀਤੇ ਆਖਣ ਲੱਗੇ ਮਹਾਰਾਜ ਇਸ ਤਰ੍ਹਾਂ ਦੀ ਸੰਖੇਪ ਜੀ ਜਾਣ ਪਛਾਣ ਆਖਣ ਲੱਗੇ ਭਾਈ ਪ੍ਰਤਾਪ ਤੇ ਸਤਗੁਰਾਂ ਦਾ ਹੈ ਮੈਂ ਤੇ ਅਦਨਾ ਸਿੱਖਾਂ ਉਹਨਾਂ ਦਾ ਮੈਂ ਕਿਉਂ ਆਪਣੇ ਨਾਂ ਦੇ ਨਾਲ ਹੋਰ ਉਹਨਾਂ ਨਾਲ ਸੰਬੰਧਿਤ ਵਿਸ਼ੇਸ਼ਣ ਲਾ ਕੇ ਵੱਡਾ ਬਣਨ ਦੀ ਕੋਸ਼ਿਸ਼ ਕਰਾਂ ਕਿੱਡੀ ਨਿਰਮਾਣਤਾ ਔਰ ਗੁਰੂ ਹਰੀ ਸਿੰਘ ਦੇ ਵੇਲੇ ਇੱਕ ਰੋਡਿਆਂ ਦੇ ਦਾਨ ਸਿੰਘ ਸਨ ਲੰਗਰ ਦੇ ਮਤਲਬ ਡੇਰੇ ਭੈਣੀ ਸਾਹਿਬ ਦੇ ਪ੍ਰਬੰਧਕਾਂ ਵਿੱਚੋਂ ਇੱਕ ਸਨ ਉਹਨਾਂ ਦੀ ਥੋੜੀ ਉਸ ਵੇਲੇ ਸ਼ਾਇਦ ਮੁਖਤਿਆਰੀ ਮਾਈ ਸਰ ਖਾਨੇ ਵਾਲੀ ਮਾਈ ਅਤਰੀ ਦੀ ਸੀ ਉਹਦੇ ਨਾਲ ਕੁਝ ਬਣਦੀ ਨਹੀਂ ਹੋਣੀ ਉਹਨਾਂ ਨੂੰ ਜੋੜਾ ਨਾ ਮਿਲਿਆ ਕਈ ਚਿਰ ਬੀਤ ਗਿਆ ਨੰਗੇ ਪੈਰੀ ਗੁਰੂ ਜੀ ਦਾ ਪ੍ਰਬੰਧਕ ਦਾਨ ਸਿੰਘ ਰੋਡਿਆਂ ਵਾਲਾ ਕਿਸੇ ਨੇ ਕੋਲੋਂ ਕਹਿ ਦਿੱਤਾ ਭਾਈ ਤੂੰ ਤਾਂ ਸਤਿਗੁਰੂ ਜੀ ਦਾ ਵਜ਼ੀਰ ਹੈ ਔਰ ਨੰਗੇ ਪੈਰੀ ਫਿਰ ਰਿਹਾ ਹੈ ਕੀ ਵਜ੍ਹਾ ਉਹਨੇ ਜਵਾਬ ਇਹ ਨਹੀਂ ਆਖਿਆ ਕਿ ਮੁਖਤਿਆਰਾਂ ਵੱਲੋਂ ਮੈਨੂੰ ਜੋੜਾ ਨਹੀਂ ਦਿੱਤਾ ਜਾ ਰਿਹਾ ਉਹਨੇ ਕਿਹਾ ਜੀ ਜਿਹੜਾ ਮੋਚੀ ਮੇਰੇ ਜੋੜੇ ਬਣਾਉਂਦਾ ਨਾ ਉਹ ਕਿਤੇ ਵਾਂਡੇ ਗਿਆ ਏ ਆਵੇਗਾ ਤੇ ਮਿਲ ਜਾਏਗਾ ਕੋਈ ਗੱਲ ਨਹੀਂ ਨਿਰਮਾਣਤਾ ਹਲੀਮੀ ਨੇਕੀ ਸਚਾਈ ਇਹ ਇਹ ਜਿਹੜੇ ਪਾਠ ਗੁਰੂ ਰਾਮ ਸਿੰਘ ਜੀ ਨੇ ਸਿੱਖਾਂ ਦੇ ਅੰਦਰ ਉਤਾਰੇ ਉਹ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਗਏ ਸਨ ਔਰ ਇਤਿਹਾਸ ਪ੍ਰਸਿੱਧ ਸ਼ਖਸੀਅਤਾਂ ਸੋਹਣ ਸਿੰਘ ਭਕਨਾ ਗਦਰ ਪਾਰਟੀ ਲਹਿਰ ਦੇ ਬਾਨੀ ਪ੍ਰਧਾਨ ਜਿਨ੍ਹਾਂ ਦੇ ਇੱਕ ਇਸ਼ਾਰੇ ਤੇ ਸੈਂਕੜੇ ਮਰ ਜੀਵੜੇ ਵਿਦੇਸ਼ ਦੀਆਂ ਦੌਲਤਾਂ ਤੇ ਕਮਾਈਆਂ ਨੂੰ ਠੋਕਰਾਂ ਮਾਰ ਕੇ ਮਾਤ ਭੂਮੀ ਦੇ ਗਲੋਂ ਗਲਾਵਾਂ ਲਾਉਣ ਵਾਸਤੇ ਦੇਸ਼ ਚੱਲ ਕੇ ਆ ਗਏ ਕਾਮਾਗਾਟਾ ਮਾਰੂ ਜਹਾਜ਼ ਬਣਾਉਣ ਵਾਲੇ ਉਹ ਆਪਣੀ ਆਤਮ ਕਥਾ 'ਚ ਲਿਖਦੇ ਨੇ ਕਿ ਜੇ ਮੈਨੂੰ ਬਾਬਾ ਕੇਸਰ ਮੁਹਾਵੇ ਵਾਲਾ ਨਾਮ ਮਿਲਦਾ ਤਾਂ ਮੇਰਾ ਜੀਵਨ ਤਾਂ ਜਿਸ ਤਰ੍ਹਾਂ ਗੋਹੇ 'ਚ ਇੱਕ ਭੁੰਡੀ ਹੁੰਦੀ ਏ ਔਰ ਉਹਦਾ ਜੀਵਨ ਬੜਾ ਛਿਣ ਭੰਗਰ ਹੁੰਦਾ ਹੈ ਪਤਾ ਨਹੀਂ ਕਦੋਂ ਦਾ ਸਮਾਪਤ ਹੋ ਜਾਂਦਾ ਇਹ ਬਾਬੇ ਕੇਸਰ ਦੀ ਸੰਗਤ ਸੀ ਜਿਨੇ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਔਰ ਬਾਬਾ ਕੇਸਰ ਇੱਕ ਦਿਨ ਆਪਣੇ ਨਾਲ ਦੇ ਸੇਵਕਾਂ ਨੂੰ ਆਖਣ ਲੱਗੇ ਕਿ ਬਈ ਲੀਕ ਕੱਢ ਦਿੱਤੀ ਕਿ ਦੱਸੋ ਕੇਸਰ ਦੇ ਨਾਲ ਹੋ ਜਾਂ ਰਾਮੇ ਦੇ ਨਾਲ ਹੋ ਸੇਵਕਾਂ 'ਚ ਦੁਬਧਾ ਪੈਦਾ ਹੋ ਗਈ ਕਿ ਕੀ ਜਵਾਬ ਦਿੱਤਾ ਜਾਏ ਛਾਲ ਮਾਰ ਕੇ ਚਲੇ ਗਏ ਦੂਜੇ ਪਾਸੇ ਭਾਈ ਮੈਂ ਤਾਂ ਰਾਮੇ ਦੇ ਨਾਲ ਦਾ ਹਾਂ ਇਹ ਖੁਦ ਹੀ ਆਪਣੇ ਸਵਾਲ ਦਾ ਜਵਾਬ ਦੇ ਦਿੱਤਾ ਸੰਤ ਅਤਰ ਸਿੰਘ ਮਸਤੂ ਆਣਾ ਉਸ ਵੇਲੇ ਦੇ ਵੱਡੀ ਸ਼ਖਸੀਅਤ ਸਨ ਸੰਤ ਜਿਉਣ ਸਿੰਘ ਸਰਹਾਲੀ ਵਾਲੇ ਮੁਕਤਸਰ ਦਾ ਕੋਈ ਮੇਲਾ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ ਕਿ ਜਰਾ ਟੋਈਏ ਇਸ ਸਾਧ ਦੀ ਵੀ ਅੱਜ ਕੱਲ ਬੜੀ ਪ੍ਰਤਿਭਾ ਹੈ ਵੇਖੀਏ ਵੀ ਕੀ ਇਹ ਕਿੱਥੇ ਕੋ ਅਪੜਿਆ ਉਹਦੇ ਲਾਗੇ ਜਾ ਕੇ ਆਖਣ ਲੱਗੇ ਉਹ ਕਿਉਂ ਬਈ ਜਾਣਦਾ ਹੈ ਸਾਨੂੰ ਅਸੀਂ ਕੌਣ ਆ ਸੰਤ ਅਤਰ ਸਿੰਘ ਨੇ ਜਵਾਬ ਦਿੱਤਾ ਜੀ ਇੱਕ ਹੀ ਡਾਲ ਦੇ ਪੰਛੀ ਆ ਉਹਨਾਂ ਆਖਿਆ ਠੀਕ ਹੈ ਬਈ ਟਿਕਾਣੇ ਤੇ ਹੀ ਹੈ ਔਰ ਇਹ ਛੂਤਗੇ ਬਾਬੇ ਸਣ ਤੁਹਾਡੇ ਕਿਸ਼ਨ ਸਿੰਘ ਜੀ ਲੋਹਗੜ ਪਿੰਡ ਰਾਏ ਲੁਧਿਆਣੇ ਜ਼ਿਲ੍ਹੇ ਦਾ ਗਰੇਵਾਲ ਦਾ ਪਿੰਡ ਲੋਹਗੜ ਦੇਵਾ ਸਿੰਘ ਤਾਂ ਮਲੇਰਕੋਟਲੇ ਸ਼ਹੀਦ ਹੋ ਗਿਆ ਔਰ ਉਹਦਾ ਭਾਈ ਅਤਰ ਸਿੰਘ ਲੜਕਾ ਹੋਏ ਦੀ ਖੁਸ਼ੀ 'ਤੇ ਪੰਜ ਅਖੰਡ ਪਾਠ ਮਨਜ਼ੂਰੀ ਲੈ ਕੇ ਕਰਵਾਏ ਐਸਪੀ ਵਾਰ ਬਟਨ ਨੇ ਪੁਲਿਸ ਭੇਜ ਕੇ ਮੁਖਬਰ ਭੇਜ ਕੇ ਪਾਠਾਂ ਦੇ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਬਹੁਤ ਸਾਰੇ ਸਿੰਘ ਜਿਹੜੇ ਸੀ ਭਾਈ ਅਤਰ ਸਿੰਘ ਜੇਲ੍ਹ 'ਚ ਸ਼ਹੀਦ ਹੋਏ 5 ਸਾਲ ਸਖਤ ਕੈਦ ਪਾਠੀ ਧੂਪੀਏ ਲਾਂਗਰੀ ਪਹਿਰੂ ਸਭ ਨੂੰ 6-6 ਮਹੀਨੇ ਤੋਂ ਘੱਟ ਕਿਸੇ ਨੂੰ ਨਹੀਂ ਬੰਨਿਆ ਤੇ ਉਹਨਾਂ ਛੂਤੀਆਂ ਦੇ ਵਿੱਚੋਂ ਹੀ ਲੋਹਗੜ ਪਿੰਡ 'ਚ ਇੱਕ ਰਹਿੰਦੇ ਸਨ ਨਾਮਧਾਰੀ ਸੰਤ ਉਹਨਾਂ ਦੇ ਵੀ ਉੱਥੇ ਲੰਮਾ ਸਮਾਂ ਸੰਤ ਅਤਰ ਸਿੰਘ ਸ਼ਾਇਦ ਆਏ ਜਿਸ ਵੇਲੇ ਤੇ ਇਲਾਕਾ ਸਾਰਾ ਟੋਕ ਰਿਹਾ ਸੀ ਉਹਨਾਂ ਨੂੰ ਵੀ ਪੁੱਛਿਆ ਗਿਆ ਵੀ ਸੰਤ ਜੀ ਤੁਸੀਂ ਨਹੀਂ ਜਾਣਾ ਸੰਤਾਂ ਦਾ ਦੀਵਾਨ ਲੱਗਾ 20 ਜਾਂ 22 ਦਿਨ ਉਹ ਲੋਹਗੜ ਪਿੰਡ 'ਚ ਰਹੇ ਉਹਨਾਂ ਫਿਰ ਇਹ ਜਵਾਬ ਦਿੱਤਾ ਕਿ ਜਿਹੜੇ ਦੀਵਾਨ 'ਚ ਸਤਿਗੁਰੂ ਰਾਮ ਸਿੰਘ ਦਾ ਜ਼ਿਕਰ ਨਹੀਂ ਆਉਣਾ ਉੱਥੇ ਜਾਣ ਤੇ ਜੀ ਨਹੀਂ ਕਰਦਾ ਇਸ ਤਰ੍ਹਾਂ ਦੀ ਉਹਨਾਂ ਦੀ ਬਿਰਤੀ ਕੋਈ ਵਿਰੋਧ ਨਹੀਂ ਸੀ ਪਰ ਆਪਣੇ ਸਤਿਗੁਰੂ ਨਾਲ ਆਪਣੇ ਇਸ਼ਟ ਨਾਲ ਆਪਣੇ ਪੀਰ ਨਾਲ ਆਪਣੇ ਮੁਰਸ਼ਦ ਨਾਲ ਜਿਹੜਾ ਇਹ ਅਗੰਮੀ ਨਿਉ ਸੀ ਕਿਉਂਕਿ ਗੁਰੂ ਰਾਮ ਸਿੰਘ ਨੇ ਯੁੱਗ ਪਰਿਵਰਤਨ ਹੀ ਨਹੀਂ ਕੀਤਾ ਸਾਡਾ ਕਾਇਆ ਕਲਪ ਕਰ ਦਿੱਤਾ ਔਰ ਉਹ ਭਾਈ ਕਾਲੂ ਰਾਗੀ ਹੋਰੀ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮਰਦਾਨੇ ਕੇ ਆਉਂਦੇ ਨੇ ਤੇ ਅਸੀਂ ਮਰਿਆਦਾ ਦਾ ਟੁੱਚਰ ਢਾ ਕੇ ਉਹਨਾਂ ਨੂੰ ਹਰਮੰਦਰ ਸਾਹਿਬ ਕੀਰਤਨ ਨਹੀਂ ਕਰਨ ਦੇ ਰਹਿ ਔਰ ਉਹ ਵਿਚਾਰੇ ਇੱਥੋਂ ਨਿਰਾਸ਼ ਹੋ ਕੇ ਵੱਡਾ ਅਫਸੋਸ ਆਪਣੇ ਮਨਾਂ ਤੇ ਲੈ ਕੇ ਵਾਪਸ ਚਲੇ ਗਏ ਨੇ ਪਾਕਿਸਤਾਨ ਉਹ ਮਰਦਾਨੇ ਕਿਆਂ ਤੋਂ ਇੱਕ ਕੋਈ ਭਾਈ ਕਾਲੂ ਰਾਗੀ ਸਣ ਉਹ ਜਦੋਂ ਵਾਇਦ ਵਿੱਚ ਆਉਂਦੇ ਸਣ ਤਾਂ ਪੜਿਆ ਕਰਦੇ ਸਣ ਮਾਨ ਅਪਮਾਨ ਅਸਾਂ ਸਾਰੇ ਡਿੱਠੇ ਥੀ ਖੰਭੀ ਜਾਂਦੇ ਪਾਣੀ ਢਲ ਨੀਵੇਂ ਥਾਂ ਆਇਆ ਟਿੱਬੇ